ਕਵਿਤਾ ਪਾਸ਼ ਪਾਸ਼ ਸਾਡੇ ਵਿੱਚ ਨਹੀਂ ਰਿਹਾ ਫਿਰਕੂ ਜਨੂਨ ਦੀ ਦਹਿਸ਼ਤਗਰਦੀ ਨੇ ਉਹਨੂੰ ਸਾਡੇ ਕੋਲੋਂ ਖੋ ਲਿਆ ਹੈ ਅੱਜ ਸ਼ਰਧਾਂਜਲੀ ਵਜੋਂ ਅਸੀਂ ਉਹਦੀ ਕਵਿਤਾ ਤੇ ਆਧਾਰਿਤ ਇੱਕ ਫੀਚਰ ਪੇਸ਼ ਕਰ ਰਹੇ ਹਾਂ ਜੋ ਉਸ ਦੀ ਕਾਵਿਤ ਦੇਨ ਤੇ ਇੱਕ ਚਾਟ ਹੈ ਪਾਸ਼ ਦੀ ਕਵਿਤਾ ਰੋਹ ਦੀ ਕਵਿਤਾ ਸੀ ਵਿਦਰੋਹ ਦੀ ਕਵਿਤਾ ਸੀ ਤੇ ਆਪਣੇ ਲੋਕਾਂ ਤੱਕ ਪਹੁੰਚਣ ਲਈ ਜਿੱਥੇ ਉਹਨੇ ਲੋਕ ਰੰਗ ਵਿੱਚ ਕਵਤਾ ਲਿਖੀ ਉੱਥੇ ਲੋਕ ਬੋਲੀਆਂ ਦੇ ਰੂਪ ਵਿੱਚ ਨਾਚ ਬੋਲੀਆਂ ਅਤੇ ਦੋਹੇ ਵਰਗੇ ਰੂਪ ਨੂੰ ਵੀ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਣ ਲਈ ਅਪਣਾਇਆ ਜ਼ੁਲਮ ਦੀ ਜੜ ਵੱਢਣੀ ਲੋਕੋ ਦਾਤੀਆਂ ਤੇਜ਼ ਕਰਾ ਲੋ ਹਾਕਮਾਂ ਨੇ ਨਹੀਂ ਸੁਣਨੀ ਲੋਕੋ ਡਾਂਗੀ ਸਮ ਚੜਾ ਲੋ ವಿಚಾರ ಬಡ್ಡಳಿ ಆರೆಯೋ ਸਾਕੇ ਵਾਂਗ ਪੰਜਾਬੀ ਸਾਹਿਤ ਦੇ ਪੇੜ ਵਿੱਚ ਦਾਖਲ ਹੋਇਆ ਉਹਨੇ ਕਵਤਾ ਵਿੱਚ ਹਾਕਮਾਂ ਨੂੰ ਚੁਣੌਤੀਆਂ ਦਿੰਦੇ ਹੋਏ ਕੁਝ ਬਿਆਨ ਸ਼ਾਮਲ ਕੀਤੇ ਇੱਕ ਬਜ਼ੁਰਗ ਆਲੋਚਕ ਨੇ ਇਸ ਨੂੰ ਨਾਰੀਆਂ ਦੀ ਕਵਤਾ ਕਹੀ ਜਿਸ ਦੀ ਕੀਮਤ ਇੱਕ ਲਾਲ ਟਾਕੀ ਤੋਂ ਸਵਾ ਕੁਝ ਨਹੀਂ ਜੋ ਕਾਵਿਕ ਸੋਹਜ ਤੋਂ ਵਾਂਝੀ ਹੈ ਤੇ ਪਾਸ਼ ਦਾ ਜਵਾਬ ਸੀ ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਜਿਨ੍ਹਾਂ ਦੇ ਹਰ ਚੁਰੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਬ ਜਿਹਾ ਹਾਸਾ ਮੈਂ ਜੱਟਾਂ ਦੇ ਸਾਥ ਹੋਣ ਤੋਂ ਉਰਾਂ ਦਾ ਸਫਰ ਹਾਂ ਮੈਂ ਬੁੱਢੇ ਮੋਚੀ ਦੀ ਅੱਖਾਂ ਤੋਂ ਗੁੰਮੀ ਹੋਈ ਲੋਹਾ ਮੈਂ ਟੁੰਡੇ ਹੌਲਦਾਰ ਦੇ ਸੱਜੇ ਹਾਥੀ ਯਾਦ ਹਾਂ ਕੇਵਲ ਮੈਂ ਪਿੰਡੇ ਵਕਤ ਦੇ ਚੱਪਾ ਸਦੀ ਦਾ ਦਾਗ ਹਾਂ ਕੇਵਲ ਜੋ ਮੇਰੇ ਬਾਪ ਦੇ ਤੁਪਨਾ ਲੂਸੇ ਮੌਰਾਂ ਤੇ ਉਕਰਿਆ ਹੈ ਮੇਰੇ ਤੋਂ ਆਸ ਨਾ ਕਰਨਾ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ ਮੇਰੇ ਤੋਂ ਆਸ ਨਾ ਕਰਨਾ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਅਗਲੇ ਨੂੰ ਸਵਾ ਜਾਂਦੀ ਕੱਲ ਕਰਾਂਗਾ ਜਿਨ੍ਹਾਂ ਦੇ ਹਰ ਚ ਰੁੜ ਜਾਂਦੀ ਏ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜਕ ਜਿਆ बहुत ही जदों गल होंगी है तो लोहे का जिक्र आता है लोहा जेकर जाबर के हाथ में जबर का चिन्ह है तो संघर्षशील लोगों संघर्ष का प्रतीक है तुसी लोहे की कार झूठते हो मेरे को लोहे की बंदूक है मैं लोहा खाता है तुसी लोहे की गल करते हो जब लोहा पिघलता है ਤਾਂ ਪਾਸ ਨਹੀਂ ਨਿਕਲਦੀ ਜਦ ਕੁਠਾਰੀ ਚੁੱਕਣ ਵਾਲਿਆਂ ਦੇ ਦਿਲਾਂ 'ਚੋਂ ਪਾਸ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਕਿ ਲੋਹੇ ਤੇ ਨਿਰਭਰ ਲੋਕ ਲੋਹੇ ਦੀਆਂ ਪੱਤੀਆਂ ਖਾ ਕੇ ਖੁਦਕਸ਼ੀ ਕਰਨੋਂ ਹਟ ਜਾਣ ਪਰ ਆਖਿਰ ਲੋਹੇ ਨੂੰ ਪਸਤੌਲਾ ਬੰਦੂਕਾਂ ਤੇ ਬੰਬਾਂ ਦੀ ਸ਼ਕਲ ਇਖਤਿਆਰ ਕਰਨੀ ਪਈ ਤੁਸੀਂ ਲੋਹੇ ਦੀ ਚਮਕ ਨੂੰ ਚੁੰਧਿਆ ਕੇ ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਪਹਿਚਾਨ ਸਕਦਾ ਹਾਂ ਕਿਉਂਕਿ ਮੈਂ ਲੋਹਾ ਖਾਦਾ ਹੈ ਤੁਸੀਂ ਲੋਹੇ ਦੀ ਗੱਲ ਕਰਦੇ ਹੋ ਮੈਂ ਲੋਹੇ ਦੀ ਅੱਖ ਨਾਲ ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ ਵੀ ਪਹਿਚਾਨ ਸਕਦਾ ਹਾਂ ਵਾਲੇ ਦੇ ਸਮਾਜਿਕ ਅਨਿਆਂ ਤੋਂ ਪਰੇ ਹੋ ਕੇ ਜਦੋਂ ਕੋਈ ਸਾਹਿਤਕਾਰ ਲਿਖਦਾ ਹੈ ਤਾਂ ਉਹ ਆਪਣੇ ਸਾਹਿਤਕ ਫਰਜ਼ ਨੂੰ ਨਹੀਂ ਪਛਾਣਦਾ ਪਾਸ਼ ਉਹਨਾਂ ਲੇਖਕਾਂ ਨੂੰ ਆਪਣੀ ਕਵਿਤਾ ਖੁੱਲੀ ਚਿੱਠੀ ਵਿੱਚ ਸੰਬੋਧਿਤ ਹੈ ਮਸ਼ੂਕਾਂ ਨੂੰ ਖਤ ਲਿਖਣ ਵਾਲਿਓ ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ ਤਾਂ ਕਾਗਜ਼ਾਂ ਦਾ ਗਰਭਪਾਤ ਨਾ ਕਰੋ ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ ਨਸੀਹਤ ਦੇਣ ਵਾਲਿਓ ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਵੇਗੀ ਬੰਦੂਕਾਂ ਵਾਲਿਓ ਜਾਂ ਤਾਂ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ ਆਪ ਵੱਲ ਕ੍ਰਾਂਤੀ ਕੋਈ ਦਾਵਤ ਨਹੀਂ ਨੁਮਾਇਸ਼ ਨਹੀਂ ਮੈਦਾਨਾਂ 'ਚ ਵਗਦਾ ਦਰਿਆ ਨਹੀਂ ਵਰਗਾਂ ਦਾ ਰੁਚੀਆਂ ਦਾ ਦਰਿੰਦਾਨਾ ਭਿੜਨਾ ਹੈ ਮਾਰਨਾ ਹੈ ਮਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ ਅੱਜ ਵਾਰਿਸ ਸ਼ਾਹ ਦੀ লাশ ਕੰਡਿਆਲੀ ਥੋਰ ਬਣ ਕੇ ਸਮਾਜ ਦੇ ਪਿੰਡੇ ਤੇ ਉਹ ਗਾਈ ਹੈ ਉਸ ਨੂੰ ਕਹੋ ਕਿ ਇਹ ਵਾਰਿਸ ਦਾ ਯੁੱਗ ਨਹੀਂ ਇਹ ਵੀਅਤਨਾਮ ਦਾ ਯੁੱਗ ਹੈ ਹਰ ਖੇੜੇ ਵਿੱਚ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ ਇਹ ਯੁੱਗ ਵਾਰਿਸ ਦਾ ਯੁੱਗ ਨਹੀਂ ਤੇ ਜਦੋਂ ਸੰਗਰਾਮਾਂ ਦੀ ਗੱਲ ਹੁੰਦੀ ਹੈ ਤਾਂ ਕਵੀ ਦਿੱਲੀ ਨੂੰ ਜ਼ਫਰਨਾਮਾ ਲਿਖਦਾ ਹੈ ਅਸੀਂ ਜੰਮਣਾ ਨਹੀਂ ਸੀ ਅਸੀਂ ਲੜਨਾ ਨਹੀਂ ਸੀ ਅਸੀਂ ਤਾਂ ਬਹਿ ਕੇ ਹਿਮਕੁੰਡ ਦੇ ਉੱਤੇ ਪਦਵੀ ਕਰਨੀ ਸੀ ਪਰ ਜਦ ਸਤਲੁਜ ਦੇ ਪਾਣੀ ਤੋਂ ਪਾਪ ਉੱਠੀ ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਬ ਰੁਕੀ ਤੇ ਮੈਂ ਕਹਿ ਉੱਠਿਆ ਚੱਲ ਪਈ ਸੰਤ ਸੰਧੂ ਹੇਠਾ ਤਰਤੀ ਚਲੀਏ ਪਾਪਾਂ ਦਾ ਤਾਂ ਪਾਰ ਵਧਦਾ ਜਾਂਦਾ ਹੈ ਤੇ ਅਸੀਂ ਹੁਣ ਆਏ ਹਾਂ ਸਕਦਾ ਹੈ ਕਿ ਹੁਣ ਧਰਤੀ ਤੇ ਦੇ ਕੀੜਿਆਂ ਵਾਂਗ ਨਾ ਜੀਵੀਏ ਤੇ ਉੱਡਦੇ ਬਾਜ਼ਾਂ ਮਗਰ ਜਾਈਏ ਉੱਡ ਗਏ ਹਨ ਬਾਜ਼ ਚੁੰਝਾਂ 'ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼ ਦੋਸਤੋ ਹੁਣ ਚੱਲਿਆ ਜਾਏ ਉੜਦਿਆਂ ਬਾਜ਼ਾ ਮਗਰ ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਪੈਰਾਂ ਦੇ ਵਿਆਹ ਤੇ ਚੁੱਕਿਆ ਕਰਜ਼ਾ ਪੈਲੀਆਂ ਵਿੱਚ ਛਿੜਕੇ ਹੋਏ ਲਹੂ ਦਾ ਹਰ ਕਤਰਾ ਇਕੱਠਾ ਕਰਕੇ ਵੀ ਇਹਨਾਂ ਰੰਗ ਨਹੀਂ ਬੰਨਾ ਕਿ ਚਿੱਤਰ ਲਵਾਂਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਨੇ ਦਾ ਚਿਹਰਾ ਸੋ ਦੋਸਤੋ ਚੱਲਿਆ ਜਾਏ ਉਰਦਿਆਂ ਬਾਜ਼ਾ ਮਗਰ ਜੇ ਤੁਸਾਂ ਮਾਣੀ ਹੋਵੇ ਗੰਢ ਚ ਜੰਮਦੇ ਤੱਤੇ ਗੁਰਦੀ ਮਹਿਕ ਤੇ ਤੱਕਿਆ ਹੋਵੇ ਸੁਹਾਗੀ ਹੋਈ ਬੱਤਰ ਭਾਂ ਦਾ ਚੰਨ ਦੀ ਚਾਨਣੀ ਵਿੱਚ ਚਮਕਣਾ ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ ਹਾਬੜੀ ਹੋਈ ਬੋਧ ਦੀ ਉਸ ਪਰਚੀ ਦਾ ਜੋ ਲਾਲਾ ਸੁੱਟ ਰਹੀ ਹੈ ਸਾਡਿਆਂ ਖੂਹਾਂ ਦੀ ਹਰਿਆਵਲ ਤੇ ਜਿਨ੍ਹਾਂ ਨੇ ਤੱਕੀਆਂ ਨੇ ਕੋਠਿਆਂ ਤੇ ਸੁੱਕਦੀਆਂ ਸੁਨਹਿਰੀ ਛੱਲੀਆਂ ਤੇ ਨਹੀਂ ਤੱਕੇ ਮੰਡੀ 'ਚ ਸੁੱਕਦੇ ਭਾ ਉਹ ਕਦੇ ਨਹੀਂ ਸਮਝਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਦੇ ਨਾਲ ਸੁਰੰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਮੁੜ ਆਪਣੇ ਹੀ ਪਾਸ ਜਦ ਚਿਮੜ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹੁਸੈਨ ਮਰਿਆ ਤੇ तरन बस यो बचता है कि चलिया जावे उड़द्या बाबा मगर जिन्ना ने तकिया ने कोठिया से सुकदिया सुनहरी छलिया नहीं तके मंडी च सुख दे पालो ओ कदे नहीं समझ सकने लगे ਪਿੰਡ ਦੀ ਸੋਹਣੀ ਕੁੜੀ ਦੇ लिखे ਇੱਕ एक ਹੱਥ ਵਿੱਚ ਪਾਸ਼ ਲਿਖਦਾ ਹੈ ਹੱਥ ਮਿਲਾਉਣ ਚ ਪਾਬੰਦੀ ਸਿੱਧਕ ਕੇ ਰਹਿ ਜਾਂਦੀ ਹੈ ਪਰ ਜਦੋਂ ਕੋਈ ਅਚਨਚੇਤ ਕੋਈ ਸਾਥੀ ਸਾਹਮਣੇ ਆਪਣੇ ਹੱਥ ਖੁਦ ਨੂੰ ਖੁਦ ਮੁੱਕਾ ਬਣਾ ਕੇ ਲਹਿਰਾਉਂਦੇ ਨੇ ਤਾਂ ਇਸ ਹੱਥ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਹੱਥ ਜੇ ਹੋਣ ਤਾਂ ਜੋੜਨ ਲਈ ਹੀ ਨਹੀਂ ਹੁੰਦੇ ਨਾ ਦੁਸ਼ਮਣ ਸਾਹਮਣੇ ਚੁੱਕਣ ਨੂੰ ਹੀ ਹੁੰਦੇ ਨੇ ਇਹ ਜਿੱਤੀਆਂ ਮਰੋੜਨ ਲਈ ਵੀ ਹੁੰਦੇ ਨੇ ਹੱਥ ਜੇ ਹੋਣ ਤਾਂ ਹੀਰ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ ਸਾਦੇ ਦੀ ਜਨੇਤ ਦੱਕਣ ਲਈ ਵੀ ਹੁੰਦੇ ਨੇ ਕੈਦੋਂ ਦੀਆਂ ਵੱਖੀਆਂ ਤੋੜਨ ਲਈ ਵੀ ਹੁੰਦੇ ਨੇ ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਨੇ ਜੋ ਹੱਥਾਂ ਦਾ ਧਰਮ ਭੰਗ ਕਰਦੇ ਨੇ ਜੋ ਹੱਥਾਂ ਦੇ ਸੋਹਜ ਦਾ ਅਪਮਾਨ ਕਰਦੇ ਨੇ ਉਹ ਪਿੰਗਲੇ ਹੁੰਦੇ ਨੇ ਹੱਥ ਤਾਂ ਹੁੰਦੇ ਨੇ ਸਹਾਰਾ ਦੇਣ ਲਈ ਹੱਥ ਤਾਂ ਹੁੰਦੇ ਨੇ ਹੰਗਾਰਾ ਦੇਣ ਲਈ ਹੱਥ ਜੇ ਹੋਣ ਤਾਂ ਜੋੜਨ ਲਈ ਨਹੀਂ ਹੁੰਦੇ ਦੁਸ਼ਮਣ ਸਾਹਮਣੇ ਝੁਕਣ ਨੂੰ ਹੀ ਹੁੰਦੇ ਨੇ ਇਹ ਕਿਤਿਆਂ ਮਰੋਣ ਲਈ ਵੀ ਹੁੰਦੇ ਨੇ ਇਹ ਕਿਤਿਆਂ ਮਰੋਣ ਲਈ ਵੀ ਹੁੰਦੇ ਨੇ ਹੱਥ ਜੇ ਹੋਣ ਤਾਂ ਹੀਰ ਦੇ ਹੱਥੋਂ ਚੋਰੀ ਪੜਨ ਲਈ ਹੀ ਨਹੀਂ ਹੁੰਦੇ ਸਹਿਦੇ ਦੀ ਜਾਣੇ ਤੂੰ ਦੱਸਣ ਲਈ ਹੱਥ ਤਾਂ ਹੁੰਦੇ ਨੇ ਸਹਾਰਾ ਦੇਣ ਲਈ ਹੱਥ ਤਾਂ ਹੁੰਦੇ ਨੇ ਹੁੰਗਾਰਾ ਦੇਣ ਲਈ ਹੱਥ ਜੋੜੇ अच्छी अपने आले दुआले बारे चेतन होंगे हाँ तो निजाम विरुद्ध लड़ना साड़ी मजबूरी है असी लड़ा साथी उदास मौसम ले असी लड़ा साथी गुलाम सदरा ले असी चुना साथी जिंदगी दे टुकड़े असी लड़ा ता तक ਕਿ ਬੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਉਣ ਵਾਲੇ ਆਪ ਨਹੀਂ ਸੁੰਗਦੇ ਕਿ ਸੁਜੀਆਂ ਅੱਖਾਂ ਵਾਲੀ ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ ਜੰਗ ਚੋਂ ਪਰਤ ਨਹੀਂ ਆਉਂਦਾ ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਦਕ ਹਨ ਕਿ ਬਾਬੂ ਦਫਤਰਾ ਵਾਲੇ ਜਦੋਂ ਤੱਕ ਲਹੂ ਨਾਲ ਹਰਫ ਪਾਉਂਦੇ ਹਨ ਅਸੀਂ ਲੜਾਂਗੇ ਜਦ ਤੱਕ ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਚ ਨਾ ਹੋਈ ਲੜਨ ਦੀ ਲੋੜ ਹੋਵੇਗੀ ਤੇ ਅਸੀਂ ਲੜਾਂਗੇ ਸਾਥੀ असी लड़ांगे के लड़न बाजो कुछ भी नहीं मिलता असी लड़ांगे के हाले तक लड़े क्यों नहीं असी लड़ांगे अपनी सजा कबूलन ले लड़के मर चुकियां दी याद जिंदा रखन ले असी लड़ांगे साथी असी लड़ांगे साथी असी लड़ांगे साथी उदास मौसम लई ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾ ਲਈ ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ ਲੜਨ ਦੀ ਜਾਤ ਸਮਲਈ ਕਟੇ ਹੋ ਕੇ ਅਸ ਲੜਨਾ ਹਾਰਿਓ ਕਟੇ ਹੋ ਕੇ ਅਸ ਲੜਨਾ ਸਾਥੀਓ ਬਾਝੋ ਲੜਿਆਂ ਦੇ ਕੁਝ ਨਹੀਂ ਮਿਲਣਾ ਕਟੇ ਹੋ ਉਹ ਬੋਲ ਜਿਨ੍ਹਾਂ ਨੂੰ ਗੀਤ ਬਣਾਉਣ ਲਈ ਪਾਸ਼ ਲੋਚਦਾ ਹੈ ਮੈਨੂੰ ਚਾਹੀਦੇ ਹਨ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਖੋਲਵੋ ਮੈਥੋਂ ਇਹ ਭੀੜ ਦੀ ਟੈਂਟ ਹੈ ਸਾਰ ਦੇਵੋ ਮੈਨੂੰ ਮੇਰੀਆਂ ਨਜ਼ਮਾਂ ਦੀ ਧੂਣੀ ਤੇ ਮੇਰੀ ਖੋਪੜੀ ਤੇ ਬੇਸ਼ੱਕ ਟਣਕਾਵੋ ਹਕੂਮਤ ਦਾ ਸਿਆ ਡੰਡਾ ਪਰ ਮੈਨੂੰ ਦੇ ਦੇਵੋ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੈਨੂੰ ਨਹੀਂ ਚਾਹੀਦੇ ਇਹ ਅਮੀਨ ਸਿਆਣੀ ਦੇ ਡਾਇਲੌਗ ਸਾਂਭੋ ਤੁਸੀਂ ਆਨੰਦ ਬਖਸ਼ੀ ਤੁਸੀਂ ਜਾਣੋ ਲక్ష్ਮੀ ਕਾਮ ਮੈਂ ਕੀ ਕਰਨਾ ਇੰਦਰਾ ਦਾ ਭਾਸ਼ਣ ਮੈਨੂੰ ਤਾਂ ਚਾਹੀਦੇ ਨੇ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਮੈਂ ਇੱਕ ਗੀਤ ਉਹਨਾਂ ਗੂੰਗਿਆਂ ਨੂੰ ਦੇਣਾ ਹੈ ਜਿਨ੍ਹਾਂ ਨੂੰ ਗੀਤਾਂ ਦੀ ਕਦਰ ਹੈ ਪਰ ਜਿਨ੍ਹਾਂ ਨੂੰ ਤੁਹਾਡੇ ਪਾਣੇ ਗਾਣਾ ਪੁੱਗਦਾ ਹੀ ਨਹੀਂ ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ ਕੋਈ ਗੀਤ ਤਾਂ ਮੈਨੂੰ ਬਕਰ ਦੇਵੋ ਮੈਂ ਕੀ ਬਕਦਾ ਹਾਂ ਮੈਨੂੰ ਚਾਹੀਦੇ ਨੇ ਕੁਝ ਬੋਲ ਜਿਨ੍ਹਾਂ ਦਾ ਇੱਕ ਗੀਤ ਬਣ ਸਕੇ ਸਹੀ ਸ਼ਬਦਾਂ ਵਿੱਚ ਇੱਕ ਕਮਿਊਨਿਸਟ ਕਵੀ ਹੈ ਜੋ ਦੇਸ਼ ਦੀਆਂ ਹੱਦਾਂ ਤੋਂ ਬਾਹਰ ਦੁਸ਼ਮਣ ਅਤੇ ਦੋਸਤਾਂ ਨੂੰ ਪਛਾਣਦਾ ਹੈ ਲੰਕਾ ਦੇ ਇਨਕਲਾਬੀਆਂ ਦੇ ਨਾਂ ਅਤੇ ਅਹਿਮਦ ਸਲੀਮ ਦੇ ਨਾਂ ਉਹ ਇਹਨਾਂ ਜਜ਼ਬਿਆਂ ਨੂੰ ਪ੍ਰਗਟਾਉਂਦਾ ਹੈ ਭਾਰਤੀ ਫੌਜਾਂ ਜਦੋਂ ਲੰਕਾ ਗਈਆਂ ਮੇਰੇ ਲੰਕਾ ਦੇ ਹਮਰਾਹੀ ਜੁਝਾਰੂ ਵੀਰ ਸੰਗਰਾਮੀ ਮੈਂ ਅਦਨਾ ਭਾਰਤੀ ਤੇਰੀ ਕਚਹਿਰੀ ਵਿੱਚ ਹਾਜ਼ਰ ਹਾਂ ਤੇਰਾ ਵੀ ਰੋਸਾ ਸੱਚਾ ਹੈ ਮੇਰੀ ਵੀ ਅਰਜ਼ ਸੱਚੀ ਹੈ ਨਾ ਮੈਥੋਂ ਉਪਰਾਂ ਏ ਤੂੰ ਨਾ ਤੈਥੋਂ ਮੈਂ ਹੀ ਨਾਬਰ ਹਾਂ ਤੇਰੇ ਫੀਤੇ ਉਡਾਵਣ ਨੂੰ ਤੇਰੇ ਸੁਪਨੇ ਬਖੇਰਨ ਨੂੰ ਜੋ ਮੇਰੇ ਦੇਸ਼ ਵਿੱਚੋਂ ਤੇਰੇ ਲਈ ਸੌਗਾਤ ਆਈ ਹੈ ਇਹ ਗੱਲ ਕੋਈ ਅਜੂਬਾ ਨਹੀਂ ना तेरे लिए ना मेरे लिए पुरानी गल है यारा चोर ने चोर दी यारी निभाई है तेरे पीते उल्टावन तेरे सुपने बखेरन नू ਸਲੀਮ ਦੇ ਨਾਂ ਐ ਕਲਮ ਦੇ ਕਿਰਤੀ ਆਵੇ ਐ ਮੇਰੇ ਅਹਿਮਦ ਸਲੀਮ ਚੁੰਮ ਕੇ ਸਿੱਖਾਂ ਮੇਰੇ ਸਜਰੇ ਬਣੇ ਰਿਸ਼ਤੇ ਦੇ ਵੀਰ ਮੈਂ ਵੀ ਹਾਂ ਜੇਲ ਦਾ ਸ਼ਾਇਰ ਮੇਰਾ ਵੀ ਨੇ ਇਸ਼ਕ ਲੋਕ ਤੈਨੂੰ ਪਛਦੇ ਨੇ ਪਿੰਡੀ ਦੇ ਤੇ ਮੈਨੂੰ ਦਿੱਲੀ ਦੇ ਤੀਰ ਮੈਂ ਨਹੀਂ ਕਹਿੰਦਾ ਕਿ ਕਾਤਲ ਹੋਵਣ ਕਿਤੇ ਵੀ ਖਿਮਾ ਮੈਂ ਨਹੀਂ ਕਹਿੰਦਾ ਕਿ ਕਿਤੇ ਵੀ ਲੁੱਟ ਹੋਣੀ ਹੈ ਸਹੀ ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਨੇ ਮੁਕਤੀ ਨਹੀਂ ਹਿੰਦ ਪਾਕੀ ਬਾਣੀਆਂ ਦੀ ਹੈ ਇੱਕੋ ਜਹੀ ਵਹੀ ਨਾ ਅਸੀਂ ਜਿੱਤੀਏ ਜੰਗ ਤੇ ਨਾ ਹਾਰੇ ਪਾਪੀ ਕਿਤੇ ਇਹ ਤਾਂ ਪਾਪੀ ਪੇੜ ਸਨ ਜੋ ਪੁਤਲੀਆਂ ਬਣ ਨੱਚੇ अजे ता बस टिड ही टिड हां आदमी पूरे नहीं अजे ना दुश्मन हां आपा ना किसे दे हां सके आ असि टिड्डा नु कहिए सिरां दी खातर लड़ो बन के पूरे जिस्म अपनी किस्म दी खातर लड़ो फिर बना के जंगी कैदी पूरी देवांगे सजा अजे ता यारो बस अपने जिसम की खातर लड़ो ना असी जीती है जंग ना हले पापी किते पापी पेस सन जो पुतलिया बन के नचे अजय तो बस टिड ही टिड हां आदमी पूरे नहीं કેના દુશ્મન હૈ આપા ના કિસ સે દેહા સકે તэри મેરી એક જિંદગી થાણી તэри મેરી એક જિંદગી હાthio તૈં થો તાપ કર ધા હું કા તэри મેરી એક જિંદગી ઓય આપા તો મેરા લજ इनकलाबी लहर के मथे पैन थे इनकलाब दुश्मन ताकतं बढ़िया खुश हुई ऐलान कर दिता कि सब कुछ शांति है पाश ने जवाब अपनी प्रसिद्ध कविता तूफाना ने कदे भी मात नहीं खादी भी दिता हवा के रुख बदलन ते बड़ा नचे बड़ा टप्पे जिन्हे शामियाने डोल चुके सन ਉਹਨਾਂ ਐਲਾਨ ਕਰ ਦਿੱਤਾ ਕਿ ਰੁੱਖ ਹੁਣ ਸ਼ਾਂਤ ਹੋ ਗਏ ਨੇ ਕਿ ਤੂਫਾਨਾਂ ਦਾ ਦਮ ਟੁੱਟ ਚੁੱਕਾ ਹੈ ਜਿਵੇਂ ਕਿ ਜਾਣਦੇ ਨਾ ਹੋਣ ਐਲਾਨਾਂ ਦਾ ਤੂਫਾਨਾਂ ਤੇ ਕੋਈ ਅਸਰ ਨਹੀਂ ਹੁੰਦਾ ਜਿਵੇਂ ਕਿ ਜਾਣਦੇ ਨਾ ਹੋਣ ਤੂਫਾਨਾਂ ਦੀ ਵਜ੍ਹਾ ਰੁੱਖ ਨਹੀਂ ਹੁੰਦੇ ਸਗੋਂ ਫੁੱਟ ਹੁੰਦਾ ਹੈ ਜਿਹੜਾ ਧਰਤੀ ਦਾ ਮੁਖੜਾ ਰੋਲ ਦਿੰਦਾ ਹੈ सुनो परम देव पुत्रो हवा ने दिशा बदली है हवा बंद हो नहीं सकती ਜਦੋਂ ਤੱਕ ਤਰਸ ਦਾ ਮੁਖੜਾ ਤਹਿ ਗੁਲਜ਼ਾਰ ਨਹੀਂ ਹੁੰਦਾ ਤੁਹਾਡੇ ਸ਼ਾਮੀਆਂ ਨੇ ਅੱਜ ਵੀ ਡਿੱਗੇ ਪਲਕ ਵੀ ਡਿੱਗੇ ਹਵਾ ਇਸੇ ਦਿਸ਼ਾ ਤੇ ਫੇਰ ਵਗਣੀ ਹੈ ਤੂਫਾਨਾ ਕਦੇ ਵੀ ਮਾਸ ਨਹੀਂ ਖਾਦੀ ਸੁਣੋ धर्म दे पुत्र हवा ने दिशा बदली है हवा बंद हो नहीं सकती हवा बंद हो नहीं सकती जब तक का मुखड़ा तहक गुलजार नहीं हुंदा प्रतिबद्धता ਸਪਸ਼ਟ ਸ਼ਬਦਾਂ ਹੀ ਗਰੀਬ ਮਿਹਨਤੀ ਲੋਕਾਂ ਵੱਲ ਸੀ ਜੋ ਜ਼ਿੰਦਗੀ ਦੀਆਂ ਨਿਆਮਤਾਂ ਤੋਂ ਵਾਂਝੇ ਹਨ ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ ਜਿਸ ਤਰ੍ਹਾਂ ਸਾਡੇ ਡੋਲਿਆਂ ਵਿੱਚ ਖੱਲੀਆਂ ਨੇ ਜਿਸ ਤਰ੍ਹਾਂ ਬਲਦਾਂ ਦੀ ਪਿੱਠ ਤੇ ਉੱਭਰੀਆਂ ਪ੍ਰਾਣੀਆਂ ਦੀਆਂ ਲਾਸ਼ਾਂ ਨੇ ਜਿਸ ਤਰ੍ਹਾਂ ਕਰਜ਼ੇ ਦੇ ਕਾਰਜ਼ਾਂ ਵਿੱਚ ਸਾਡਾ ਸਹਿਮਿਆ ਸੁੰਗੜਿਆ ਭਵਿੱਖ ਹੈ ਅਸੀਂ ਜ਼ਿੰਦਗੀ ਬਰਾਬਰੀ ਜਾਂ ਕੁਝ ਵੀ ਹੋਰ ਇਸੇ ਤਰ੍ਹਾਂ ਸੱਚੀ ਮੁੱਚੀ ਦਾ ਚਾਹੁੰਦੇ ਹਾਂ ਅਸੀਂ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਚਾਹੁੰਦੇ ਜਿਵੇਂ ਸ਼ਰਾਬ ਦੇ ਮੁਕਦਮੇ ਕਿਸੇ ਟੌਰ ਦੀ ਗਵਾਹੀ ਹੁੰਦੀ ਹੈ ਜਿਵੇਂ ਪਟਵਾਰੀ ਦਾ ਈਮਾਨ ਹੁੰਦਾ ਹੈ ਜਾਂ ਜਿਵੇਂ ਆਰਤੀ ਦੀ ਕਸਮ ਹੁੰਦੀ ਹੈ ਅਸੀਂ ਤਾਂ ਚਾਹੁੰਦੇ ਹਾਂ ਆਪਣੀ ਤਲੀ ਤੇ ਕੋਈ ਇਸ ਤਰ੍ਹਾਂ ਦਾ ਸੱਚ ਜਿਵੇਂ ਗੁੜ ਦੀ ਪੱਤ ਚ ਕਣ ਹੁੰਦਾ ਹੈ ਜਿਵੇਂ ਹੁੱਕੇ ਚ ਨਿਕੋਟੀਨ ਹੁੰਦੀ ਹੈ ਜਿਵੇਂ ਮਿਲਣੀ ਸਮੇਂ ਮਹਿਬੂਬ ਦੇ ਹੁਣ ਥਾਂ ਤੇ ਕੋਈ ਮਲਾਈ ਵਰਗੀ ਚੀਜ਼ ਹੁੰਦੀ ਹੈ ਅਸੀਂ ਨਹੀਂ ਚਾਹੁੰਦੇ ਪੁਲਿਸ ਦੀਆਂ ਲਾਠੀਆਂ ਤੇ ਟੰਗੀਆਂ ਕਿਤਾਬਾਂ ਨੂੰ ਪੜਨਾ ਅਸੀਂ ਨਹੀਂ ਚਾਹੁੰਦੇ ਹੁਨਰ ਦਾ ਗੀਤ ਫੌਜੀ ਬੂਟਾਂ ਦੀਆਂ ਟਾਪਾਂ ਤੇ ਗਾਉਣਾ ਅਸੀਂ ਤਾਂ ਰੁੱਖਾਂ ਉਤੇ ਛਣਕਦੇ ਸੰਗੀਤ ਨੂੰ ਸਧਰਾਏ ਹੋਏ ਪੋਟਿਆਂ ਨਾਲ ਛੂ ਕੇ ਦੇਖਣਾ ਚਾਹੁੰਦੇ ਹਾਂ ਅਥਰੂ ਗੈਸ ਦੇ ਧੂਵੇਂ 'ਚ ਲੂਣ ਚਟਣਾ ਜਾਂ ਆਪਣੀ ਜੀਬ ਉੱਤੇ ਆਪਣੇ ਹੀ ਲਹੂ ਦਾ ਸਵਾਦ ਚਖਣਾ ਕਿਸੇ ਲਈ ਵੀ ਮਨੋਰੰਜਨ ਨਹੀਂ ਹੋ ਸਕਦਾ ਪਰ ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ ਅਸੀਂ ਤਾਂ ਸਾਰਾ ਕੁਝ ਸੱਚੀ ਮੁੱਚੀ ਦਾ ਚਾਹੁੰਦੇ ਹਾਂ ਜ਼ਿੰਦਗੀ ਸਮਾਜਵਾਦ ਜਾਂ ਕੁਝ ਵੀ ਹੋਰ ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ ਅਸੀਂ ਜ਼ਿੰਦਗੀ ਬਰਾਬਰੀ ਜਾਂ ਕੁਝ ਵੀ ਹੋ ਇਸੇ ਤਰ੍ਹਾਂ ਸੱਚੀ ਮੁੱਚੀ ਦਾ ਚਾਹੁੰਦੇ ਹਾਂ ਜ਼ਿੰਦਗੀ ਸਮਾਜਵਾਦ ਜਾਂ ਕੁਝ ਵੀ ਹੋ बप साढा रग हाकमा थाड़ो हथ साढा रख हाकमा सथियो सारि कर हथ साॾा रख हाकमां ज़ुल्म जी जान वटणी सड़ी ज़ुल्म जी जड़ वटणी सतो दादी तेज़ करुलम जी जड़ वटणी ਪਾਸ਼ੀ ਇੱਕ ਪ੍ਰਸਿੱਧ ਕਵਿਤਾ ਹੈ ਛੰਨੀ ਜੋ ਨੇ ਇੱਕ ਲੋਕ ਗੀਤ ਦੇ ਪ੍ਰਤੀਕਰਮ ਵਿੱਚ ਲਿਖੀ ਹੈ पूड़ीअ चङी में पूरियूं पंज में ਤਾਂ ਛੰਨੀ ਹੋਈ ਪਰ ਗੁੱਡੀਏ ਤੇਰੇ ਗੀਤਾਂ ਨਾਲ ਤੇਰੇ ਵੀਰ ਨੂੰ ਬੰਨੀ ਨਹੀਂ ਲੱਭਣੀ ਉਹਨੂੰ ਤਾਂ ਮਾਰ ਜਾਵੇਗਾ ਬਾਬਲ ਦੀ ਘਟ ਜ਼ਮੀਨ ਦਾ ਪਰਛਾਵਾਂ ਉਸ ਦੀਆਂ ਪਾਸ ਕੀਤੀਆਂ ਦਸਾਂ ਨੂੰ ਚਰ ਜਾਣਗੇ ਮਰੀਲ ਦੇ ਝੋਟੇ ਤੇ ਉਸ ਦੀ ਚਕਲੇਦਾਰ ਹਿੱਕ ਤੇ ਫੁਲਕੇ ਵੇਲਦੀ ਰਹੇਗੀ ਸਦਾ ਹੀ ਵਿਗੜੇ ਰਹਿੰਦੇ ਇੰਜਨ ਦੀ ਤਕਾਵੀ ਹੌਲੀ ਹੌਲੀ ਪੈ ਜਾਏਗੀ ਮੱਠੀ ਉਸ ਦੇ ਪੱਟਾਂ ਦੀਆਂ ਘੁੱਗੀਆਂ ਦੀ ਉਡਾ ਮੁੱਕ ਜਾਏਗਾ ਚੋ ਚਾਵਾਂ ਦੇ ਪੜੋਲੇ ਚੋਂ ਉਹ ਬੜਾ ਛੱਟ ਪਟਾਏਗਾ ਜਿਸ ਦਿਨ ਪਹਿਲੀ ਵਾਰ ਅਫੀਮ ਦੀ ਕੀੜੀ ਉਹਦੀਆਂ ਅੰਤੜੀਆਂ ਤੇ ਤੁਰੇਗੀ ਉਹ ਸੱਤ ਚੋਂ ਆਪਣੇ ਅਮਲੀ ਹੋਣ ਦੀਆਂ ਵਾ ਸੁੰਗ ਸੁੰਗ ਕੇ ਲੰਗੇਗਾ ਗੁੱਡੀਏ ਆਪਣੇ ਤਾਂ ਸਿਰਫ ਜੀਤ ਨੇ ਸਮਾਂ ਆਪਣਾ ਨਹੀਂ ਹੈ ਜੇ ਸਮਾਂ ਆਪਣਾ ਹੁੰਦਾ ਤਾਂ ਤੈਨੂੰ ਸਖਣੀਆਂ ਕਲਾਈਆਂ ਨੂੰ ਟੱਕ ਟੱਕ ਰੱਖਣ ਦਾ ਫਿਕਰ ਨਾ ਹੁੰਦਾ ਹਾਲੇ ਸਮਾਂ ਕੋਈ ਲਹੂ ਮੰਗਦੀ ਸੂਈ ਹੈ ਜੋ ਪੁਰਤਾ ਸਕਦੀ ਹੈ ਤੇਰੇ ਫੁੱਲਾਂ ਦਾ ਭਰਮ ਹੁਣ ਰਹੇ ਕੋਟੇ ਦੇ ਫੁੱਲ ਪਰ ਜਿਉ ਨਹੀਂ ਸਕਦੀ ਤੇਰੀ ਵਕਤੀ ਤੋਂ ਕਾਸੀ ਜਾ ਰਹੀ ਕੁਰਤੀ ਛੰਨੀ ਤਾਂ ਛੰਨੀ ਹੋਈ ਪਰ ਗੁੱਡੀਏ ਹੋ ਸਕੇ ਤਾਂ ਵੀਰ ਦੇ ਧੜਕੂ ਨੂੰ ਗੀਤਾਂ ਦੇ ਮੋਹ ਦੀ ਵਾੜ ਨਾ ਕਰੀ ਉਹਨੂੰ ਲੱਭ ਲੈਣ ਦੇ ਗਲ 'ਚ ਪਏ ਰਸੇ ਦੀ ਗੰਢ ਉਹਦੇ ਮੱਥੇ ਤੇ ਝੁਕ ਗਈਆਂ ਸਦੀਆਂ ਦਾ ਕੁੱਭ ਕਰ ਲੈਣ ਦੇ ਸੰਮਾ ਵਾਲੀ ਡਾਂਗ ਨਾਲ ਸਿੱਧਾ ਉਹਨੂੰ ਪਾ ਲੈਣ ਦੇ ਰਿਜ਼ਕ ਦੇ ਪਿੜਾਂ ਕੱਡੀਆਂ ਸੱਪਾਂ ਦੀਆਂ ਖੁੱਡਾਂ ਹੱਥ ਫੇਰ ਇੱਕ ਵਾਰ ਛਿੜੇਗਾ ਜ਼ਿਕਰ ਸੱਤਾਂ ਕੋਸਤਾ ਜੋ ਹਨੇਰੇ ਵਿੱਚ ਉਹਦੇ ਕਦਮਾਂ ਅੱਗੇ ਰੌਸ਼ਨੀ ਦੀ ਲੀਕ ਬਣ ਕੇ ਤੁਰੇਗਾ ਚੰਨੀ ਤਾਂ ਚੰਨੀ ਹੋਈ ਪਰ ਗੁੱਡੀਏ ਹੋ ਸਕੇ ਤਾਂ ਆਪਣੇ ਵੀਰ ਦੇ ਧੜਕੂ ਨੂੰ ਗੀਤਾਂ ਦੇ ਮੋਦੀ ਵਾੜ ਨਾ ਕਰੀ ਫੇਰ ਇੱਕ ਵਾਰ ਛਿੜੇਗਾ ਸੱਥਾਂ ਦੇ ਵਿੱਚ ਉਸ ਦਾ ਜ਼ਿਕਰ ਜੋ ਨੇਰੇ ਵਿੱਚ ਆਉਂਦੇ ਕਦਮਾਂ ਅੱਗੇ ਰੋਸ਼ਨੀ ਦੀ ਲੀਕ ਬਣ ਕੇ ਤੁਰੇਗਾ ਛੰਨੀ ਤਾਂ ਛੰਨੀ ਹੋਈ ਗੁੱਡੀਆਂ ਹੋ ਸਕੇ ਤਾਂ ਵੀਰ ਦੇ ਧੁੜਕੂ ਨੂੰ ਬਸ ਗੀਤਾਂ ਦੇ ਮੋਹ ਦੀ ਵਾੜ ਨਾ ਕਰੀ ਇੱਕ ਹੋਰ ਲੋਕ ਗੀਤ ਦਾ ਪ੍ਰਤੀਕਰਮ ਜਿਹੜੀਆਂ ਦਾ ਚੰਬਾ ਕਪਤਾ ਵਿੱਚ ਹੈ ਚਾਂਬਾ ਉੱਡ ਕੇ ਕਿਧਰੇ ਵੀ ਨਹੀਂ ਜਾਵੇਗਾ ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਕਾ ਖੋਤੇਗਾ ਰੁੱਖੀਆਂ ਮਿੱਟੀਆਂ ਢੋਇਆ ਕਰੇਗਾ ਮੈਲੀਆਂ ਚੁੰਨੀਆਂ ਭਿਉਂ ਕੇ ਲੋਹਾਂ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ ਛਿੜੀਆਂ ਦਾ ਚੰਬਾ ਉੱਡ ਕੇ ਕਿਤੇ ਵੀ ਨਹੀਂ ਜਾਵੇਗਾ ਐਸੇ ਹੀ ਕਿਤੇ ਉਰੇ ਪਰੇ ਲੁਕ ਕੇ ਕਲਮ ਕਲਿਆ ਰੋਇਆ ਕਰੇਗਾ ਸਰਾਪੇ ਜੋਬਨਾ ਦੇ ਮਰਸੀਏ ਗਾਇਆ ਕਰੇਗਾ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਵੀ ਨਹੀਂ ਜਾਵੇਗਾ ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ ਅਚਾਨਕ ਕਿਤਿਓਂ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੇ ਅਸਮਾਨ ਤੇ ਵਿਸ ਜਾਵੇਗਾ ਤੇ ਲੰਮੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰ ਨੋਟਿਆਂ ਨੈਣਾ ਤੋਂ ਪੈ ਖਾਵੇਗਾ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਵੀ ਨਹੀਂ ਜਾਵੇਗਾ ਚਿੜੀਆਂ ਦਾ ਚੰਬਾ ਮੁਫਤ ਹੀ ਪਰੇਸ਼ਾਨ ਹੁੰਦਾ ਹੈ ਬਾਬਲ ਤਾਂ ਡੋਲੇ ਨੂੰ ਤੋੜ ਕੇ ਉਕੜੇ ਬੂਹੇ ਨੂੰ ਇੱਟਾਂ ਲਵਾਵੇਗਾ ਤੇ ਗੁੱਡੀਆਂ ਪਾੜ ਕੇ ਪਸੀਨੇ ਨਾਲ ਗਲੇ ਹੋਏ ਕੁੜਤੇ ਤੇ ਟਾਕੀ ਲਵਾਏਗਾ ਜਦੋਂ ਆਪ ਹੀ ਗਲੋਟਿਆਂ ਵਾਂਗ ਕੱਤਿਆ ਜਾਵੇਗਾ ਕਿੜੀਆਂ ਦੇ ਚੰਬੇ ਨੂੰ ਮੋਹ ਚਰਖੇ ਦਾ ਹੁੱਕਾ ਨਹੀਂ ਸਤਾਵੇਗਾ ਕਿੜੀਆਂ ਦਾ ਚੰਬਾ ਉੱਡ ਕੇ ਕਿਸੇ ਵੀ ਦੇਸ਼ ਨਹੀਂ ਜਾਏਗਾ ਸਾਰੀ ਉਮਰ ਕੰਡ ਚਰੀਆਂ ਦੀ ਹੰਡਾਏਗਾ ਕਿੜੀਆਂ ਦਾ ਚੰਬਾ ਉੱਡ ਕੇ ਕਿਤੇ ਵੀ ਨਹੀਂ ਜਾਏਗਾ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਐਸੇ ਹੀ ਕਿਤੇ ਉਰੇ ਪੁਰੇ ਬੰਨਿਆ ਤੋਂ ਕਾ ਹੋਤੇਗਾ ਰੁਕੀਆਂ ਮਿਸੀਆਂ ਰੋਟੀਆਂ ਢੋਇਆ ਕਰੇਗਾ ਰੁਕੀਆਂ ਮਿਸੀਆਂ ਰੋਟੀਆਂ ਢੋਇਆ ਕਰੇਗਾ ਜੋ ਮੈਲੀਆਂ ਚੁੰਨੀਆਂ ਪਿਉ ਕੇ ਲਵਾ ਨਾਲ ਲੂਸੇ ਚਿਹਰਿਆਂ ਤੇ ਫੇਰੇਗਾ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ बडी हवेली चौथियूं बडी हवेली चोथियूं कोई तामझी बटी हवेली जो ਉਹ ਜ਼ੁਲਮ ਦੀ ਜੜ ਵੱਢਣੀ ਸਾਥੀਓ ਜ਼ੁਲਮ ਦੀ ਜੜ ਵੱਢਣੀ ਸਾਥੀਓ ਲੋਕੋ ਦਾਤੀਆਂ ਤੇ ਜ਼ਿਕਰਾਂ ਚ ਜ਼ੁਲਮ ਦੀ ਜੜ ਵੱਢਣੀ ਪਾਸ਼ ਨੇ ਜ਼ਿੰਦਗੀ ਦੇ ਹਰ ਪੜਾਅ ਤੇ ਸੰਘਰਸ਼ ਤੇ ਯੁੱਧ ਦੀ ਮਹੱਤਤਾ ਨੂੰ ਪਛਾਣਿਆ ਹੈ ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸਾਉ ਪੁੱਤ ਨਹੀਂ ਹਾਂ ਜ਼ਿੰਦਗੀ ਉਨ ਜਤੀ ਸਦਾ ਹੀ ਸਾਉ ਬੰਨਾ ਲੋਚਦੇ ਰਹੇ ਅਸੀਂ ਦੋ ਰੋਟੀਆਂ ਤੇ ਮਾੜੀ ਜਹੀ ਰਜਾਈ ਬਦਲੇ ਯੁੱਧ ਦੇ ਆਕਾਰ ਨੂੰ ਸੰਗੋੜਨਾ ਚਾਇਆ ਯੁੱਧ ਤੋਂ ਬਚਣੇ ਦੀ ਲਾਲਸਾ ਅਸੀਂ ਬਹੁਤ ਨਿੱਕੇ ਹੋ ਗਏ ਕਦੇ ਤਾਂ ਹੰਬੇ ਹੋਏ ਪਿਓ ਨੂੰ ਅੰਨ ਖਾਣੇ ਬੁੜੇ ਦਾ ਨਾਂ ਦਿੱਤਾ ਕਦੇ ਫਿਕਰਾਂ ਗ੍ਰਸਤੀ ਤੀਵੀ ਨੂੰ ਚੁੜੇਲ ਦਾ ਸਾਇਆ ਕਿਹਾ ਸਦਾ ਹੀ ਦਿਸ ਹੱਦੇ ਤੇ ਨਿਲਾਮੀ ਦੇ ਦ੍ਰਿਸ਼ ਤਰਦੇ ਰਹੇ ਤੇ ਅਸੀਂ ਸੁਭਕ ਜਈਆਂ ਧੀਆਂ ਦੀਆਂ ਅੱਖਾਂ 'ਚ ਅੱਖ ਪਾਉਣੋਂ ਡਰੇ ਯੁੱਧ ਸਾਡੇ ਸਿਰਾਂ ਤੇ ਆਕਾਸ਼ ਵਾਂਗ ਛਾਇਆ ਰਿਹਾ ਅਸੀਂ ਧਰਤੀ 'ਚ ਪੁੱਟੇ ਭੌਰਿਆਂ ਨੂੰ ਮੋਰਚੇ ਵਿੱਚ ਬਦਲ ਨੂੰ ਜਪਦੇ ਰਹੇ ਯੁੱਧ ਯੁੱਧ ਸਾਡੇ ਬੱਚਿਆਂ ਲਈ ਪਿੜੀਆਂ ਵਾਲੀ ਖਿੱਦੋ ਬਣ ਕੇ ਆਏਗਾ ਯੁੱਧ ਸਾਡੀਆਂ ਭੈਣਾਂ ਲਈ ਸੁੰਦਰ ਕਢਾਈ ਦੇ ਨਮੂਨੇ ਲਿਆਏਗਾ ਯੁੱਧ ਸਾਡੀਆਂ ਬੀਵੀਆਂ ਦੇ ਥਨਾ ਅੰਦਰ ਦੁੱਧ ਬਣ ਕੇ ਉਤਰੇਗਾ ਯੁੱਧ ਬੁੱਢੀ ਮਾਂ ਲਈ ਨਿਗਾਹ ਦੀ ਐਨਕ ਬਣੇਗਾ ਯੁੱਧ ਸਾਡੇ ਵੱਡਿਆਂ ਦੀਆਂ ਕਬਰਾਂ ਉੱਤੇ ਫੁੱਲ ਬਣ ਕੇ ਖਿੜੇਗਾ ਯੁੱਧ ਸਾਡੇ ਬੱਚਿਆਂ ਲਈ ਪੀੜੀਆਂ ਵਾਲੀ ਖਿੱਦੋ ਬਣ ਕੇ ਆਵੇਗਾ ਯੁੱਧ ਸਾਡੀਆਂ ਪੈਣਾ ਲਈ ਕਢਾਈ ਦੇ ਸੁੰਦਰ ਨਮੂਨੇ ਲਿਆਏਗਾ ਯੁੱਧ ਸਾਡੀਆਂ ਬੀਵੀਆਂ ਦੇ ਥਣਾ ਅੰਦਰ ਦੁੱਧ ਬਣ ਕੇ ਉਤਰੇਗਾ ਯੁੱਧ ਸਾਡੀਆਂ ਬੀਵੀਆਂ ਦੇ ਥਣਾ ਅੰਦਰ ਦੁੱਧ ਬਣ ਕੇ ਉਤਰੇਗਾ ਯੁੱਧ ਬੁੱਢੀ ਮਾਲੀ ਨਿਗਾਹ ਦੀ ਐਨਕ ਬਣੇਗਾ ਯੁੱਧ ਸਾਡਿਆਂ ਵੱਡਿਆਂ ਦੀ ਕਬਰਾਂ ਉੱਤੇ ਖੰਡੇ ਦਾ ਖੀ ਰੱਖਣਾ ਥਾਣਿਓ ਖੰਡੇ ਦਾ ਖੀ ਰੱਖਣਾ ਸਾਥਿਓ ਚੇਲੇ ਆਮਿਆਂ ਦੇ ਪਾ ਖੰਡੇ ਦਾ ਖੀ ਰੱਖਣਾ ਤੀਸਰਾ ਮਹਾਯੁੱਧ उन जमातां के दरमियान महायुद्ध होएगा तीसरा महायुद्ध ਜੋ ਨਹੀਂ ਲੜਿਆ ਜਾਏਗਾ ਹੁਣ ਜਰਮਨੀ ਤੇ ਪਹਾੜੇ ਦੀਆਂ ਫੌਜਾਂ ਵਿਚਾਲੇ ਤੀਸਰਾ ਮਹਾਯੁੱਧ ਹਿੱਕਾ ਚ ਖੁਰ ਰਹੀ ਜੀਨ ਦੀ ਬਾਦਸ਼ਾਹਤ ਲੜੇਗੀ ਤੀਸਰਾ ਮਹਾਯੁੱਧ ਗੋਹੇ ਨਾਲ ਲਿਪੇ ਕੋਠਿਆਂ ਦੀ ਸਾਦਗੀ ਲੜੇਗੀ ਤੀਸਰਾ ਮਹਾਯੁੱਧ ਝੱਗੇ ਚੋਂ ਧੁਪਣਾ ਸਕਣ ਵਾਲੇ ਬਰੋਜ਼ੇ ਦੇ ਛਿੱਟੇ ਲੜਨਗੇ ਤੀਸਰਾ ਮਹਾਯੁੱਧ ਮੂਤ ਦੇ ਫੰਬੇ 'ਚ ਲਿਪਟੀ ਵੱਡੀ ਗਈ ਉਂਗਲ ਲੜੇਗੀ ਬਣੇ ਸਵਰੇ ਜ਼ੁਲਮ ਦੇ ਚਿਹਰੇ ਉੱਤੇ ਲਿਸ਼ਕਦੀ ਨਜ਼ਾਕਤ ਦੇ ਖਿਲਾਫ ਧਰਤੀ ਨੂੰ ਕੈਦ ਕਰਨਾ ਚਾਹੁੰਦੇ ਚਾਬੀ ਛੱਲੇ ਦੇ ਖਿਲਾਫ ਤੀਸਰਾ ਮਹਾਯੁੱਧ ਕਦੇ ਵੀ ਨਾ ਖੁੱਲਣ ਵਾਲੀ ਮੁੱਠੀ ਦੇ ਖਿਲਾਫ ਲੜਿਆ ਜਾਏਗਾ ਤੀਸਰਾ ਮਹਾਯੁੱਧ ਕੂਲੀਆਂ ਸ਼ਾਮਾਂ ਦੇ पिंडे ते रींगण वारे पुचर चे कंडेरे ख़िलाफ़ लड़या महायुध जो नर्मनी ते पारे जी खोजां बचे तीसरा महायुधा खुल रही जी बात शहत लड़ेगी ਤੀਸਰਾ ਮਹਾਯੁੱਧ ਦੋਹੇ ਨਾਲ ਲਿਪੇ ਕੋਠਿਆਂ ਦੀ ਸਾਦਗੀ ਲੜੂ ਤੀਸਰਾ ਮਹਾਯੁੱਧ ਮੂਤ ਦੇ ਫੰਬੇ ਚ ਲਿਪਟੀ ਵੱਟੀ ਗਈ ਉਂਗਲ ਲੜੇਗੀ करे बू मछबीदा थाणी करे बू मचबी जा छा दौलतादर करी तूंबीदा तकीर थाणी कंडे तकीर छा कंडे तकी रखण ਸਾਡੇ ਸਮਿਆਂ ਵਿੱਚ ਦੁਨੀਆ ਭਰ ਵਿੱਚ ਲੁੱਟੇ ਪੁੱਟੇ ਜਾਂਦੇ ਲੋਕਾਂ ਨੇ ਮਹਾਨ ਜਿੱਤਾਂ ਜਿੱਤੀਆਂ ਹਨ ਪਰ ਇਹ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਇਨਕਲਾਬ ਦੇ ਝੰਡਾ ਬਰਦਾਰਾਂ ਨੇ ਬੁਰਜੁਆ ਸ਼ਾਸਕਾਂ ਨਾਲ ਸਮਝੌਤਾ ਕਰ ਲੈਣਾ ਸਮੇਂ ਨੇ ਅੱਗੇ ਚੱਲਣ ਦੀ ਥਾਂ ਖਲੋਤੇ ਦਾ ਖਲੋਤਾ ਹੀ ਰਹਿ ਜਾਣਾ ਸੀ ਪਾਸ਼ ਨੇ ਆਪਣੀ ਕਪਤਾ ਸਾਡੇ ਸਮਿਆਂ ਵਿੱਚ ਇਸ ਵਰਤਾਰੇ ਨੂੰ ਬਿਆਨਿਆ ਹੈ ਪਰ ਨਾਲ ਇਹ ਵੀ ਗੌਰਵ ਕੀਤਾ ਹੈ ਕਿ ਇਨਕਲਾਬ ਦੇ ਸੱਚੇ ਮੁਦਈ ਇਨਕਲਾਬ ਦੇ ਰਾਹ ਤੇ ਚੱਲਦੇ ਰਹਿਣਗੇ ਤੇ ਸਾਡੇ ਸਮੇਂ ਦਾ ਪੂਰਾ ਪੂਰਾ ਜਿਹੜਾ ਆਦਰਸ਼ ਹੈ ਉਸ ਨੂੰ ਪੂਰਾ ਕਰਨਗੇ ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ ਤੇ ਕੱਚੀਆਂ ਕੰਧਾਂ ਉੱਤੇ ਲੰਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਨ ਦੇ ਪੌਂਡੇ ਮਾਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਕ ਦਾ ਫਿਰਦਾ ਅਸੀਂ ਹੀ ਤੱਕਣਾ ਸੀ ਮੇਰੇ ਯਾਰੋ ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਿਤਾਰ ਲਈ ਨਫ਼ਰਤ ਗੁਜਰਦੇ ਗੰਦਲੇ ਸਮੁੰਦਰਾਂ 'ਚੋਂ ਕਿ ਉਹਨਾਂ ਵਿਨ ਸੁਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਲਾਂ ਉੱਤੇ ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਨ ਦੇ ਪੌਡੇ ਮਾਰਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਫੁੱਲ ਫੁਲਈਆਂ ਵਿੱਚ ਮਿਆਕਦਾ ਫਿਰਦਾ ਅਸੀਂ ਹੀ ਤੱਕਣਾ ਸੀ ਮੇਰੇ ਯਾਰੋ ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਲੋਕਾਂ ਦੇ ਖਾਣਿਓ ਉਹ ਅਣਖੇ ਲੋਕਾਂ ਦੇ ਸਾਥੀਓ ਲੋਕੋ ਹੋਣੀ ਜਿੱਤ ਅਖੀਰ ਅਣਖੀ ਲੋਕਾਂ ਦੀ ਉਹ ਕੱਟਦੇ ਸ਼ੇਰਾਂ ਨੇ ਹਾੜਿਓ ਉਹ ਗੱਜ ਦੇ ਸ਼ੇਰਾਂ ਨੇ ਸਾਥੀਓ ਲੋਕੋ ਕਦੇ ਨਾ ਕੱਢਣੇ ਹਾੜੇ ਗੱਜ ਦੇ ਸ਼ੇਰਾਂ ਨੇ ਪਾਸ਼ ਨੇ ਹਾਕ ਅਤੇ ਐਂਟੀ 47 ਦੇ ਪੈਂਫਲੇਟਾਂ ਵਿੱਚ ਆਪਣੀਆਂ ਲਿਖਤਾਂ ਰਾਹੀਂ ਧਾਰਮਿਕ ਮੂਲਵਾਦ ਵਿਰੋਧ ਬੇਕਿਰਕ ਜੰਗ ਛੇੜੀ ਮੂਲਵਾਦ ਨੂੰ ਉਹਨੇ ਖੂਹ ਦੀ ਤਸ਼ਵੀਰ ਦਿੱਤੀ ਪਰ ਇਸ ਜੰਗ ਵਿੱਚ ਉਸ ਦਾ ਪੈਂਤੜਾ ਕਦੀ ਵੀ ਦਿੱਲੀ ਦੇ ਹਾਕਮਾਂ ਦੇ ਹੱਕ ਵਿੱਚ ਨਹੀਂ ਸੀ ਉਹ ਦੇਸ਼ ਭਗਤੀ ਦਾ ਕੋਈ ਪਰਮ ਨਹੀਂ ਪਾਲਣਾ ਚਾਹੁੰਦਾ ਸੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਸਨੇ ਇੱਕ ਪਠਿਤ ਕਵਤਾ ਬੇਦਖਲੀ ਲਈ ਬਿਨਾ ਪੱਤਰ ਵੀ ਬੇਬਾਕ ਹੋ ਕੇ ਆਪਣੇ ਮਨ ਦੀ ਕਹੀ ਮੈਂ ਉਮਰ ਪਰ ਉਸ ਦੇ ਖਿਲਾਫ ਸੋਚਿਆ ਤੇ ਲਿਖਿਆ ਹੈ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋ ਮੈਂ ਉਸ ਪਾਇਲਟ ਦੀਆਂ ਮਿਸ਼ਣੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ ਹਾਂ ਮੈਂ ਭਾਰਤ ਹਾਂ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ ਜੇ ਉਸ ਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ ਤਾਂ ਮੇਰਾ ਨਾਮ ਉਸ ਚੋਂ ਹੁਣੇ ਹੀ ਕੱਟ ਦੇਵੋ ਪਾਸ਼ ਲੋਗਾਂ ਦੀ ਚੁੱਪ ਬਾਰੇ ਫਿਕਰਮੰਦ ਹੈ ਤੇ ਚੁੱਪ ਦੇ ਵਰਤਾਰੇ ਨੂੰ ਉਹਨੇ ਆਪਣੀ ਪ੍ਰਸਿੱਧ ਕਵਿਤਾ ਸਭ ਤੋਂ ਖਤਰਨਾਕ ਵਿੱਚ ਜ਼ਹਿਰ ਕੀਤਾ ਸਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ ਲੋਭ ਦੀ ਮੁੱਠੀ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਤੇ ਇਸ ਕਵੀ ਨੂੰ ਸਾਡੀ ਸ਼ਰਧਾਂਜਲੀ ਇਹਨਾਂ ਸ਼ਬਦਾਂ ਵਿੱਚ ਪਾਸ਼ਤਾ ਸੂਰਜ ਸੀਓ कातिलो सूरज कतली न हो पाश त सूरज सी पाशिता सूरज सी थाणो पाशता सूरज सी साथिय कातलो सूरज कदल नो पाश था सूरज सी ਵਾਸ਼ਤਾ ਇੱਕ ਯੁੱਧ ਸੀਓ ਸੀ ਸਾਥੀਓ ਜੋ ਹਰੇ ਤੇ ਅਣਖੀ ਲੜਦਾ ਪਾਸ਼ਾ ਇੱਕ ਯੁੱਧ ਸੀ ਪਾਸ਼ਤਾ ਸੂਰਜ ਸੀ ਸਾਥੀਓ ਪਾਸ਼ਤਾ ਸੂਰਜ ਸੀ ਸਾਥੀਓ ਕਾਤਲੋ ਸੂਰਜ ਕਤਲ ਨਾ ਹੋ ਪਾਸ਼ਤਾ ਸੂਰਜ ਸੀ ਪਾਸ਼ਤਾ ਸੂਰਜ ਸੀ ਪਾਸ਼ਤਾ ਸੂਰਜ